ਤੇਰਾ ਸਾਥ ਸਵਾਦ ਸਵਾਦ ਸਵਾਦ ਹੋਈ ਜਿੰਦ ਨੂੰ ਸਵਾਦ ਸਵਾਦ ਸਵਾਦ ਹੋਈ ਜਿੰਦ ਨੂੰ ਤੇਰੀ ਸੰਗਤ ਦੇ ਤੇਰੇ ਸਾਥ ਦੇ ਸਵਾਦ ਦੀ ਗਿੱਜੀ ਤੇਰੀ ਸੰਗਤ ਦੇ ਤੇਰੇ ਸਾਥ ਦੇ ਸਵਾਦ ਦੀ ਗਿੱਜੀ ਤੇਰੇ ਬਾਝੋਂ ਤਿੜਕਦੀ ਹੈ ਤੇਰੇ ਬਾਝੋਂ ਤਿੜਕਦੀ ਹੈ ਬਿਖਰਦੀ ਹੈ ਤੜਪਦੀ ਹੈ ਤੇਰੇ ਬਾਝੋਂ ਇਹ ਜਿੰਦ ਤਿੜਕਦੀ ਹੈ ਬਿਖਰਦੀ ਹੈ ਤੜਫਦੀ ਹੈ ਤੂੰ ਰਹਿਮੋ ਕਰਮ ਕਰ ਤੂੰ ਰਹਿਮੋ ਕਰਮ ਕਰ ਤੂੰ ਮੇਰੇ ਨਜ਼ਰ ਕਰ ਤੂੰ ਮੇਰੇ ਨਜ਼ਰ ਕਰ ਉਹ ਵਕਤ ਨਾ ਆਵੇ ਕਦੀ ਉਹ ਵਕਤ ਨਾ ਆਵੇ ਕਦੀ ਤੇਰੀ ਸੰਗਤ ਦੇ ਤੇਰੇ ਸਵਾਦ ਦੇ ਤੇਰੀ ਸੰਗਤ ਦੇ ਤੇਰੇ ਸਾਥ ਦੇ ਸਵਾਦ ਬਾਝੋਂ ਤੇਰੇ ਸਾਥ ਦੇ ਸਵਾਦ ਬਾਝੋਂ ਬੇਕਰਾਰੀ ਦੇ ਆਲਮ 'ਚ ਅਸੀਂ ਬੁਝ ਜਾਈਏ ਅਸੀਂ ਕਦੇ ਬੁਝ ਨਾ ਜਾਈਏ